ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਕੌਣ ਬਾਬਾ ਤੋ ਇੰਦ ਕੋ ਮੇਰੀ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਪੀਰ ਧੀਰ ਗੰਭੀਰ ਬਾਸਨ ਕਰੇ ਨਿਹਾਲ ਗਨ ਜੋ ਹੋ ਸਹਿਵਤ ਹੋਏ ਤੀਰ ਇੱਕ ਸ਼ਮਸ਼ੀਰ ਇੱਕ ਕਸ਼ਮੀਰੀ ਖਵਾਜਾ ਨਾਮ ਪੂਰਬ ਭਾਗ ਜਾਗੇ ਅਬਰਾਮ ਨਿਤ ਸਤਗੁਰ ਕੀ ਸੇਵਾ ਗਹੀ ਸਾਵਧਾਨ ਸਦ ਆਲਸ ਨਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਪੀਰ ਧੀਰ ਗੰਭੀਰ ਸਤਿਗੁਰੂ ਜੀ ਦੇ ਸਜਣੋ ਜੀ ਸਾਧ ਸੰਗ ਜੀ ਚਿਤ ਬਿਰਤੇ ਨੂੰ ਕਾਗਰ ਕਰਨ ਵਾਸਤੇ ਰਤਨਾ ਦੀ ਪਵਿੱਤਰਤਾ ਲਈ ਸਭ ਗੱਜਿਆ ਆਖ ਵਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਾਧ ਸੰਗਤ ਜੀ ਸਤਿਗੁਰੂ ਨੂੰ ਮਿਲ ਕੇ ਜੇ ਸਤਿਗੁਰੂ ਦੀ ਮੱਤ ਨਹੀਂ ਆਈ ਸਤਿਗੁਰੂ ਦਾ ਵਿੱਚੋਂ ਝੋਲਾ ਨਹੀਂ ਪੈਂਦਾ ਸਿੱਖ ਚੋਂ ਉਹਦਾ ਪਿਆਰ ਸਿੱਖ ਦੇ ਵਿੱਚੋਂ ਲੱਭਦਾ ਕੋਈ ਨਹੀਂ ਜੇ ਸਿੱਖ ਦਾ ਦਰਸ਼ਨ ਹੋਇਆ ਉਹਦੇ ਵਿੱਚੋਂ ਪਰਮਨੀ ਪਿਆਰ ਨਹੀਂ ਲੱਭਦਾ ਜੇ ਸਿਰ ਤੇ ਦਸਤਾਰ ਹੀ ਨਹੀਂ ਲੱਭਦੀ ਜੇ ਗੱਲ ਵਿੱਚ ਕੋਈ ਕੁਰਤਾ ਹੀ ਨਹੀਂ ਸਤਿਗੁਰੂ ਦੇ ਪਾਸੇ ਪਾਉਂਦੇ ਉਸ ਤਰ੍ਹਾਂ ਦਾ ਜੇ ਉਹ ਕੋਈ ਚਿੰਨ੍ਹ ਨਸਾਉਂਦਾ ਜਿਸ ਤਰ੍ਹਾਂ ਕਿਸੇ ਜਗ੍ਹਾ ਜਾਣਾ ਹੋਏ ਕੋਈ ਸਾਈਨ ਬੋਰਡ ਲੱਗਾ ਹੈ ਕੋਈ ਨਾ ਹੋਏ ਉਹਦੇ ਘਰ ਕਿਵੇਂ ਪਹੁੰਚ ਸਕਦਾ ਇਸੇ ਤਰ੍ਹਾਂ ਮਨ ਦੀ ਅਵਸਥਾ ਮਨ ਵਿੱਚ ਮਨਮਤ ਹੋਏ ਤਾਂ ਉਸ ਦੇ ਜ਼ਬਾਨ ਨੂੰ ਮੂੰਹ ਨੂੰ ਕਹਿੰਦੇ ਹਨ ਮਨਮੁਖ ਜੇ ਹਿਰਦੇ ਵਿੱਚ ਗੁਰਮਤ ਹੋਏ ਤੇ ਉਸ ਦਾ ਜੋ ਜੀ ਹੈ ਉਹ ਸਿੱਖ ਆ ਉਸ ਨੂੰ ਕਹਿੰਦਾ ਗੁਰਮੁਖ ਮਨ ਦਾ ਸੁਭਾਅ ਏ ਵੀ ਚਲ ਕੀ ਇਹ ਫਰਕ ਪੈਂਦਾ ਅੰਮ੍ਰਿਤ ਵੇਲਾ ਹੈ ਚਲ ਸੌਂ ਨੇ ਆ ਇਹ ਮਨ ਗੱਲ ਕਹਿੰਦਾ ਪਰ ਹਜ਼ੂਰ ਦੀ ਮਤ ਜਿਹੜੀ ਉਹ ਆਂਦੀ ਉਸ ਕੇ ਇਸ਼ਨਾਨ ਕਰ ਮਤ ਨੂੰ ਫੇਰ ਕਰ ਲਿਆ ਮਨ ਦੀ ਮਤ ਨੂੰ ਤੇ ਫਿਰ ਮਨ ਮਤ ਇਹ ਗੱਲ ਕਹਿੰਦੀ ਹੈ ਤੇ ਚਲ ਕੀ ਕਪੜਿਆਂ ਵਿੱਚ ਪਿਆ ਹੋਇਆ ਇਸ ਤਰ੍ਹਾਂ ਦੇ ਠੀਕ ਨੇ ਗੁਰਮਤ ਕਹਿੰਦੀ ਹੈ ਇਸ ਤਰ੍ਹਾਂ ਦੇ ਕੱਪੜੇ ਨਹੀਂ ਐਉਂ ਕਰਕੇ ਸਿਰ ਤੇ ਦਸਤਾਰ ਹੋਵੇ ਬੀਬੀਆਂ ਪਹਿਣਾ ਜੋ ਵੀ ਲਸਣਾ ਪਾਉਣ ਇਸ ਤਰ੍ਹਾਂ ਕਰਕੇ ਉਹਨਾਂ ਦਾ ਸੀ ਜਿਹੜਾ ਉਹ ਟੱਕਿਆ ਹੋਏ ਬੜਾ ਸਾਦਾ ਲਬਾਸ ਗੁਰਮਤ ਇਹ ਕਹਿੰਦੀ ਹੈ ਤੇ ਮਨਮਤ ਜਿਹੜੀ ਆ ਉਹ ਕਹਿੰਦੀ ਆ ਕੋਈ ਨਹੀਂ ਤੂੰ ਇਸ ਤਰ੍ਹਾਂ ਲਿਬਾਸ ਕਰ ਲੈ ਜਿਹੜਾ ਦੁਨੀਆ ਨੂੰ ਚੰਗਾ ਲੱਗੇ ਫਿਰ ਗੁਰਮਤ ਕਹਿੰਦੀ ਹੈ ਨਾਮ ਜਪ ਮਨਮਤ ਕਹਿੰਦੀ ਹੈ ਕੀ ਲੈਣਾ ਦੇ ਵਿੱਚੋਂ ਇਹ ਫਰਕ ਹੈ ਸਿੱਖਣੀ ਇਹ ਗੱਲ ਹੈ ਕਿ ਜੋ ਮਨ ਗੱਲ ਕਹਿੰਦਾ ਨਾ ਉਸ ਦੀ ਨਹੀਂ ਮੰਨਣੀ ਜਦ ਸਤਿਗੁਰੂ ਮਿਲ ਗਿਆ ਜੋ ਸਤਿਗੁਰੂ ਨੇ ਸਬਕ ਸਿਖਾਇਆ ਜੇ ਮਨ ਕਹਿੰਦਾ ਹੈ ਕੰਮ ਕਰਨ ਨੂੰ ਤਾਂ ਨੂੰ ਇਹ ਆਵਾਜ਼ ਮਾਰ ਕੇ ਬੜੇ ਪਿਆਰ ਨਾਲ ਸਮਝਾਇਓ ਮਨਾ ਤੂੰ ਕਹਿੰਦਾ ਤੇ ਇਸ ਤਰ੍ਹਾਂ ਦਾ ਤੇਰਾ ਸੁਭਾਅ ਪਹਿਲਾਂ ਹੀ ਸੀ ਪਰ ਤੈਨੂੰ ਹੁਣ ਸਤਿਗੁਰੂ ਪ੍ਰਾਪਤ ਹੋਇਆ ਤੂੰ ਹੁਣ ਆਪਣਾ ਸੁਭਾਅ ਛੱਡ ਕੇ ਸਤਿਗੁਰੂ ਦੀ ਚਾਲ ਤੇ ਚੱਲ ਤਾਂ ਉਹਦੀ ਬਾਬਤ ਗੁਰਬਾਣੀ ਲਿਖਿਆ ਹੈ ਮਨਮੁਖ ਦਾ ਤੇ ਗੁਰਮੁਖ ਦਾ ਜਿਤਨੇ ਨਰਕ ਤੇ ਮਨਮੁਖ ਭੋਗੇ ਗੁਰਮੁਖ ਲੈ ਮਾਤਾ ਹੈ ਜਿਤਨੇ ਵੀ ਨਰਕ ਨੇ ਮਨਮੁਖ ਵਾਸਤੇ ਭੁਗਤਾਉਂਦੇ ਹਨ ਜੋ ਨਹੀਂ ਸਤਗੁਰ ਦੀ ਮਤ ਲੈਂਦਾ ਜਿਨ੍ਹਾਂ ਨੇ ਸਤਗੁਰ ਦੀ ਮਤ ਇਹ ਜਗਤ ਤੇ ਆ ਕੇ ਗ੍ਰਹਿਣ ਕਰ ਲਈਏ ਉਹਨੂੰ ਕੋਈ ਵੀ ਲੇਪ ਨਹੀਂ ਉਸ ਨੂੰ ਕੋਈ ਖਤਰਾ ਹੀ ਕੋਈ ਨਹੀਂ ਕਿਸੇ ਨਰਕ ਦਾ ਉਹਦੇ ਵਾਸਤੇ ਭਾਵੇਂ ਕਿੰਨੇ ਵੀ ਬਣੇ ਜਾਣ ਜੇਲਾ ਬਣਿਆ ਜਾਣ ਜਿਹਨੇ ਚੋਰੀ ਨਹੀਂ ਕਰਨੀ ਉਹਨੂੰ ਡਰ ਕਾਦਾ ਕਿਸੇ ਦਾ ਕੋਈ ਡਰ ਨਹੀਂ ਡਰ ਉਸੇ ਨੂੰ ਹੈ ਜਿਸ ਨੇ ਮਨਮਤ ਕਰਨੀ ਹੈ ਤੋ ਮਨਮਤ ਜਿਹੜੀ ਹੈ ਇਹ ਸ਼ੁਰੂ ਤੋਂ ਆਪੇ ਆ ਜਾਂਦੀ ਹੈ ਸਿੱਧੀ ਜਾਂਦੀ ਆਪਣੇ ਆਪ ਹੀ ਸੁਭਾਅ ਦਾ ਬਦਲ ਜਾਂਦਾ ਹੈ ਤੇ ਗੁਰਮਤ ਜਿਹੜੀ ਹੈ ਇਹ ਸਦੂ ਨੂੰ ਮਿਲ ਕੇ ਸਿੱਖਣੀ ਪੈਂਦੀ ਹੈ ਇਸ ਤੇ ਚੱਲਣਾ ਪੈਂਦਾ ਸਾਧ ਸੰਗਤ ਜੀ ਅੱਜ ਆਤ ਇੱਕ ਉਹ ਸਰੀਰ ਦਾ ਹੈ ਜਿਹੜਾ ਮੁਸਲਮਾਨ ਹੈ ਔਰ ਉਹਦੇ ਅੰਦਰ ਕਿੰਨਾ ਪਿਆਰ ਹੈ ਉਸਨੇ ਕਿੰਨਾ ਸਤਿਗੁਣਾ ਪ੍ਰੇਮ ਕੀਤੀ ਹੈ ਤੋ ਇਹ ਬੜੇ ਧਿਆਨ ਦੇ ਨਾਲ ਬੜੇ ਪ੍ਰੇਮ ਨਾਲ ਸਰਵਣ ਕਰੋ ਸ੍ਰੀ ਗੁਰੂ ਹਰਗੋਬਿੰਦ ਜੀ ਵੀਰ ਧੀਰ ਗੰਭੀਰ ਸੱਚੇ ਬਾਦਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜੋ ਵੀਰ ਸੂਰਮੇ ਹਨ ਧੀਰਜ ਵਾਲੇ ਹਨ ਔਰ ਬਹੁਤ ਵੱਡੀ ਧੀਰਜ ਹੈ ਜਿਨ੍ਹਾਂ ਦੇ ਜਿਹਨੂੰ ਕੋਈ ਜਾਣ ਨਹੀਂ ਵਾਸਨ ਕਰੇ ਨਿਹਾਲ ਗਨ ਜੋ ਸੇਵਤ ਹੋਏ ਤੀਰ ਜਿਹੜਾ ਹੀ ਕੋਰ ਹੋ ਕੇ ਸੇਵਾ ਕਰਦਾ ਹੈ ਉਸ ਨੂੰ ਨਿਹਾਲ ਕਰ ਦਿੰਦੇ ਹਨ ਜੇ ਉਹ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਹੈ ਜੇ ਸ਼ਰਧਾ ਭਾਵਨਾ ਨਾਲ ਸੇਵਾ ਨਹੀਂ ਭਾਵੇਂ ਉਹ ਕੋਲ ਹੋਏ ਤੇ ਭਾਵੇਂ ਦੂਰ ਹੋਏ ਕੋਲ ਹੋਇਆ ਵੀ ਉੱਥੇ ਦਾ ਹੀ ਪ੍ਰਵਾਨ ਹੈ ਜਿਸ ਨੇ ਸਤਿਗੁਰੂ ਦੀ ਮੱਤ ਨੂੰ ਲੈ ਕੇ ਸਤਿਗੁਰੂ ਦੇ ਪਾਸ ਜਿਵੇਂ ਖੁਸ਼ੀ ਆਣਾ ਉਸੇ ਤਰ੍ਹਾਂ ਹੀ ਆਪਣਾ ਜੀਵਨ ਗੁਜ਼ਾਰਿਆ ਇੱਕ ਕਸ਼ਮੀਰੀ ਖਵਾਜਾ ਨਾਮ ਇੱਕ ਕਸ਼ਮੀਰੀ ਮੁਸਲਮਾਨ ਜਿਹੜਾ ਨਾਮ ਖਵਾਜਾ ਹੈ ਪੂਰਬ ਭਾਗ ਜਾਗੇ ਅਬਰਾਮ ਪਰ ਇਹਦੇ ਪੁਰਬਲੇ ਭਾਗ ਪੁਰਬਲੇ ਭਾਗਾਂ ਤੋਂ ਬਿਨਾ ਗੁਰਮਾਨ ਚਾਹੁੰਦਾ ਹੈ ਜਿਨ ਮਸਤਕ ਤੋਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ ਇਹ ਪੁਰਬਲੇ ਭਾਗ ਹਨ ਪਿੱਛੇ ਕੋਈ ਕਮਾਈ ਕੀਤੀ ਹੋਈ ਹੈ ਉਹਦਾ ਸਦਕਾ ਹੀ ਸਤਿਗੁਰੂ ਪ੍ਰਾਪਤ ਹੋਇਆ ਜੇ ਨਹੀਂ ਹੋਇਆ ਸਤਿਗੁਰੂ ਪ੍ਰਾਪਤ ਇਹਦਾ ਕਾਰਨ ਇਹ ਹੈ ਕਿ ਕਮਾਈ ਕੋਈ ਨਹੀਂ ਪਿੱਛੇ ਤੇ ਹੁਣ ਜਿਹੜਾ ਵਕਤ ਗੁਜ਼ਰਿਆ ਇਹਦੇ ਵਿੱਚ ਪ੍ਰਾਪਤੀ ਕੋਈ ਨਹੀਂ ਤੇ ਕਮਾਈ ਕਰ ਨਹੀਂ ਰਿਹਾ ਤੇ ਫਿਰ ਉਹਨੂੰ ਕਿਵੇਂ ਮਿਲੇਗਾ ਇਹਦੇ ਜਿਹੜੇ ਪੂਰਬਲੇ ਕਰਮ ਹਨ ਇਹ ਬੜੇ ਸੁੰਦਰ ਹਨ ਕਮਾਈ ਕੀਤੀ ਹੋਈ ਹੈ ਸਤਿਗੁਰ ਦੀ ਬਖਸ਼ਿਆ ਤੇ ਭਾਗ ਲਿਖਿਆ ਹੋਇਆ ਸਤਿਗੁਰ ਦਾ ਦਰਸ਼ਨ ਸਤਿਗੁਰ ਦੀ ਸੇਵਾ ਨਿਤ ਸਤਿਗੁਰ ਕੀ ਸੇਵਾ ਗਹੀ ਇਸ ਖਵਾਜੇ ਨੇ ਸਤਿਗੁਰ ਦੀ ਸੇਵਾ ਰੋਜ਼ ਕਰਦਾ ਹੈ ਦਿਨ ਦਿਨ ਸਾਵਧਾਨ ਸਦ ਆਲਸ ਨਹੀਂ ਪਰ ਸੇਵਾ ਕਰਦੇ ਆ ਆਲਸ ਕੋਈ ਨਹੀਂ ਜਿਹੜਾ ਆਲਸ ਹੈ ਨਾ ਇਹ ਸੇਵਾ ਨਹੀਂ ਹੋਣ ਦਿੰਦਾ ਆਲਸ ਜਦੋਂ ਆ ਗਿਆ ਫਿਰ ਬਚਨ ਨਹੀਂ ਮੰਨਿਆ ਜਾਂਦਾ ਬਚਨ ਹੋ ਗਿਆ ਪਤਾ ਹੀ ਕੋਈ ਨਹੀਂ ਮਨ ਵਿੱਚ ਕੋਈ ਕਿਸੇ ਗੱਲ ਦਾ ਵੀ ਦੇ ਦਿਨ ਹੈ ਜਾਂ ਰਾਤ ਦੇ ਜਾਂ ਕਿਹੜਾ ਵਕਤ ਹੈ ਉਹਨੂੰ ਇਹ ਪਤਾ ਹੀ ਨਹੀਂ ਕਿ ਹੋਰ ਕੋਈ ਗੱਲ ਹੈ ਬਸ ਹੁਕਮ ਹੋਇਆ ਉਸ ਲਈ ਤੁਰ ਪਿਆ ਇਹ ਇਸ ਤਰ੍ਹਾਂ ਇਹਦਾ ਸੁਭਾਅ ਬਣਿਆ ਹੋਇਆ ਹੈ ਸ੍ਰੀ ਹਰ ਗੋਵਿੰਦ ਕੇ ਰਤਰੰਗ ਸੇਵਾ ਕਿਹੜੀ ਹੈ ਸੱਚੇ ਪਾਤਸ਼ਾਹ ਸਤਿਗੁਰ ਹਰਗੋਬਿੰਦ ਸਾਹਿਬ ਜੀ ਦਾ ਘੋੜਾ ਹੈ ਉਸ ਨੂੰ ਸਾਹਮਦਾ ਉਹਦੀ ਸੇਵਾ ਕਰਦਾ ਮਲੈ ਸੁਧਾਰੇ ਸਗਰੇ ਅੰਗ ਜਦ ਵੀ ਉਹ ਘੋੜਾ ਦੇ ਪਾਛਲ ਜਾਂਦੇ ਹਨ ਨਾਲ ਜਾਂਦਾ ਜਦੋਂ ਦੀਨ ਦਿਆਲ ਜੀ ਪਹੁੰਚਦੇ ਹਨ ਉਹ ਘੋੜੇ ਦੀ ਬੜੀ ਸੇਵਾ ਕਰਨੀ ਉਸ ਦੀ ਮਾਲਿਸ਼ ਕਰਨੀ ਅੱਛੀ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਜਦ ਅਰੂਦ ਕਰ ਪੰਥ ਪਧਾਰੈ ਜਦੋਂ ਵੀ ਸੱਚੇ ਪਾਤਸ਼ਾਹ ਉਸ ਦੇ ਉੱਪਰ ਸਵਾਰ ਹੋ ਕੇ ਕਿਸੇ ਵੀ ਪਾਸੇ ਜਾਂਦੇ ਹਨ ਆਗੇ ਅਸਕੇ ਸਦਾ ਸੁਧਾਰੈ ਇਹਦਾ ਕੀ ਕੰਮ ਹੈ ਘੋੜੇ ਤੋਂ ਅੱਗੇ ਹੋ ਕੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਘੋੜਾ ਦਲਾ ਰਹੇ ਹਨ ਜਿੰਨੀ ਵੀ ਚਾਲ ਚ ਉਸੇ ਤਰ੍ਹਾਂ ਨਾਲ ਨਾਪਿਆ ਜਾਣਾ ਭਾਵੇਂ 2 ਮੀਲ ਭਾਵੇਂ 4 ਮੀਲ ਭਾਵੇਂ 10 ਮੀਲ ਜਿੰਨਾ ਵੀ ਜਾਣਾ ਅੱਗੇ ਕੀ ਨਾਪਦੇ ਜਾਣਾ ਤੁਸੀਂ ਵੇਖੀ ਹੋਏਗੀ ਫੋਟੋ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਦੀ ਜਿੰਨੀ ਘੋੜੇ ਤੇ ਸਵਾਰ ਹਨ ਪਿੱਛੇ ਸੂਬੇ ਹਨ ਅੱਗੇ ਸਿੱਖ ਹਨ ਉਹ ਅੱਗੇ ਨੱਪ ਰਹੇ ਹਨ ਇਸ ਤਰ੍ਹਾਂ ਹੀ ਪ੍ਰੀਤ ਲੱਗੀ ਹੋਈ ਹੈ ਜਿੰਨੀ ਜਿੰਨੀ ਪ੍ਰੀਤ ਹੈ ਉਸੇ ਇਸ ਤਰ੍ਹਾਂ ਦਾ ਉਹਨਾਂ ਨੂੰ ਸਤਿਗੁਰੂ ਪਿਆਰਾ ਲੱਗ ਰਿਹਾ ਹੈ ਸੋ ਇਹ ਸਿੱਖ ਅੱਗੇ ਹੋ ਕੇ ਨੱਚਦਾ ਹੈ ਇਕੱਠ ਰੂਪ ਸੋ ਚਿਤ ਬਰਮਾਇਓ ਕੀ ਦੇਖਦਾ ਹੈ ਇੱਕੋ ਸਤਿਗੁਰੂ ਦਾ ਜੋ ਮੁਖਰਾ ਸੁੰਦਰ ਹੈ ਉਹਦੇ ਦਰਸ਼ਨ ਕਰਨ ਦਾ ਹੀ ਬਸ ਮਨ ਉੱਥੇ ਲੱਗਾ ਹੋਇਆ ਹੈ ਹੋਰ ਕਿਸੇ ਪਾਸੇ ਕੋਈ ਚੀਜ਼ ਤੇ ਧਿਆਨ ਹੈ ਹੀ ਨਹੀਂ ਕਹਨ ਸੁਣਨ ਕੇ ਸੰਗ ਨਾ ਪਾਇਓ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਵਾਧੂ ਕਿਸੇ ਨਾਲ ਕੋਈ ਬੋਲਣਾ ਨਹੀਂ ਇੱਕੋ ਹੀ ਸਤਿਗੁਰ ਦਾ ਸਰੂਪ ਵੱਲ ਧਿਆਨ ਹੈ ਜੇ ਉਹ ਜਾਂਦੇ ਉਸੇ ਪਾਸ਼ਾ ਘੋੜੇ ਉੱਪਰ ਸਵਾਰ ਹੋ ਕੇ ਤੇ ਨੱਸਦਾ ਹੈ ਜਦੋਂ ਖਲੋਂਦੇ ਹਨ ਫਿਰ ਦਰਸ਼ਨ ਕਰੀ ਜਾਂਦਾ ਦੂਰ ਹੋ ਕੇ ਤੇ ਇਹ ਅੰਦਰ ਲਾਲਚ ਹੈ ਕਿ ਹਰ ਟਾਈਮ ਮੈਂ ਦਰਸ਼ਨ ਕਰਾਂ ਰਹੇ ਅਕਾਂਕੀ ਮੇਲ ਨਾ ਨਾਖਾਨ ਅਕਾਂਤ ਵਿੱਚ ਰਹਿਣਾ ਇੱਕ ਸੇਵਾ ਕਰਨੀ ਦੂਸਰਾ ਦਰਸ਼ਨ ਕਰਨਾ ਇਸ ਤੋਂ ਇਲਾਵਾ ਕੋਈ ਕਿਸ ਨਾਲ ਕੋਈ ਖਾਸ ਕੋਈ ਮਤਲਬ ਨਹੀਂ ਗੁਰ ਸੇਵਾ ਮਹਿ ਰਹਿ ਸਭ ਧਾਨ ਪਰ ਸੇਵਾ ਵਿੱਚ ਸਾਵਧਾਨ ਹੋ ਕੇ ਰਹਿਣਾ ਸੇਵਾ ਸਾਵਧਾਨ ਤੋਂ ਬਗੈਰ ਕੀਤੀ ਨਹੀਂ ਜਾਂਦੀ ਕਿਰਪਾ ਦ੍ਰਿਸ਼ਟ ਇੱਕ ਦਿਨ ਪਖਤਾਰੀ ਸੱਜੇ ਪਾਤਸ਼ਾਹ ਗਰੀਬ ਨੂੰ ਆਜ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਇਹ ਘੋੜੇ ਦੇ ਨਾਲ ਨੱਸ ਰਿਹਾ ਤੇ ਬੜਾ ਚਿਰ ਹੋਇਆ ਇਸ ਨੂੰ ਸੇਵਾ ਕਰਦੇ ਆ ਤੇ ਇਹ ਨਿਯਮ ਬਣਿਆ ਹੋਇਆ ਤੇ ਇੱਕ ਦਿਨ ਸਮਾਂ ਆ ਗਿਆ ਸੱਜੇ ਪਾਤਸ਼ਾਹ ਨੇ ਉਹ ਦ੍ਰਿਸ਼ਟੀ ਅੱਗੇ ਵੀ ਧਾਰਦੇ ਸਨ ਪਰ ਕਿਰਪਾ ਕਿਰਪਾ ਦ੍ਰਿਸ਼ਟੀ ਜਿਹੜੀ ਹੈ ਨਾ ਇਹ ਜਦ ਜੀਤ ਹੋ ਜਾਂਦੀ ਹੈ ਇਹਦੇ ਸਾਰੇ ਬੰਧਨ ਟੁੱਟ ਜਾਂਦੇ ਗੁਰਬਾਣੀ ਚਾਹੁੰਦਾ ਹੈ ਸਤਿਗੁਰੂ ਦੀ ਦ੍ਰਿਸ਼ਟੀ ਦੇ ਬਾਬਤ ਸਤਿਗੁਰੂ ਦੇ ਸੱਚੇ ਪਾਸ਼ਾ ਜੇ ਖੁਸ਼ ਹੋਣ ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀ ਹੈ ਸਤਿਗੁਰੂ ਹੋਏ ਦਿਆਲ ਨਾਮ ਜਪਣ ਵਾਲੇ ਬੜੇ ਝੁਰਦੇ ਹਨ ਬੜੇ ਕਮਾਈਆਂ ਆਪਣੇ ਲੋਕਾਂ ਨੂੰ ਝੁਰਦੇ ਹਨ ਪਰ ਜਦ ਸਤਿਗੁਰੂ ਦਿਆਲ ਹੋ ਗਿਆ ਤੇ ਝੋਰਾ ਹੀ ਖਤਮ ਹੋ ਗਿਆ ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀਏ ਸਤਿਗੁਰੂ ਹੋਏ ਦਿਆਲ ਤੇ ਦੁੱਖ ਨਾ ਜਾਣੀਏ ਸਤਿਗੁਰੂ ਹੋਏ ਦਿਆਲ ਤੇ ਹਰ ਅੰਗ ਮਾਨੀਏ ਸਤਿਗੁਰੂ ਹੋਏ ਦਿਆਲ ਤੇ ਜਮ ਦਾ ਡਰ ਕੇ ਹਾਂ ਸਤਿਗੁਰੂ ਹੋਏ ਦਿਆਲ ਦਾ ਸਾਧੀ ਸੁਖ ਦਇਆ ਸਤਿਗੁਰੂ ਹੋਏ ਦਿਆਲ ਤੇ ਨੌਨਦ ਪਾਈਏ ਸਤਿਗੁਰੂ ਹੋਏ ਦਿਆਲ ਤੇ ਸੱਚ ਸਮਾਈਏ ਇੰਨੀਆਂ ਪ੍ਰਾਪਤੀਆਂ ਇੰਨੇ ਸੁਖ ਦਿਆਲਤਾ ਵਿੱਚ ਰੱਖੇ ਹੋਏ ਹਨ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦਾ ਚਿੱਤ ਦਿਆਲ ਹੋ ਕੇ ਤੇ ਸਾਰਾ ਕੁਝ ਦੇਣ ਨੂੰ ਤਿਆਰ ਹੋ ਜਾਂਦੇ ਹਨ ਪਰ ਮੁਕਨਾ ਕੋ ਨਹੀਂ ਨਾ ਜੇ ਦੇ ਦਿੱਤਾ ਇਹਨਾਂ ਕੋਈ ਤੇ ਵੀ ਮੁੱਕ ਜਾਣਾ ਹੈ ਕੋਈ ਚੀਜ਼ ਮੁੱਕਣ ਵਾਲੀ ਹੈ ਹੀ ਨਹੀਂ ਹਾਂ ਸੰਗਤ ਜੀ ਸੱਚੇ ਪਾਤਸ਼ਾਹ ਇਸ ਦੇ ਪਿਆਰ ਨੂੰ ਮੁੱਖ ਰੱਖਿਆ ਇਹਦੇ ਅੰਦਰ ਪ੍ਰੀਤੀ ਨੂੰ ਵੇਖ ਕੇ ਦੀਨ ਦਿਆਲ ਨੇ ਦ੍ਰਿਸ਼ਟੀ ਕੀਤੀ ਇਹਦੇ ਉੱਪਰ ਦੌੜੋ ਕਮਨਤ ਤਰੰਗ ਅਗਾਰੀ ਇਹ ਅੱਗੇ ਦੌੜ ਰਿਹਾ ਸੀ ਘੋੜੇ ਦੇ ਵੈਦ ਅੰਗ ਤੇ ਚਲੇ ਵਿਸਾਲਾ ਪਰ ਸਰੀਰ ਵਿੱਚੋਂ ਦੌੜ ਰਿਹਾ ਮੁਰਕਾ ਆ ਰਿਹਾ ਪਰ ਇਸ ਨੂੰ ਮੁਰਕੇ ਵੱਲ ਕੋਈ ਧਿਆਨ ਨਹੀਂ ਹੈ